ਇਹ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ ਇਹ ਮਨ ਚੰਚਲਾ ਚੰਚਲ ਨੇ ਲੋ ਚਤਰਾਈ ਕਰਦੇ ਨੇ ਆਪਣੀ ਜਿਹੜੀ ਦਿੱਲੀ ਲਾ ਦਿੰਦੇ ਨੇ ਪ੍ਰਾਪਤੀ ਕੀ ਹੈ ਪ੍ਰਾਪਤੀ ਕੁਝ ਵੀ ਨਹੀਂ ਤੁਹਾਨੂੰ ਪ੍ਰਾਪਤੀ ਕੀ ਹੋਈ ਹੈ ਦਿਖਾਓ ਪ੍ਰਾਪਤੀ ਪਾਓ ਜੋ ਇਹ ਤਾਂ ਤੁਸੀਂ ਸ਼ੰਕਾ ਪਾਈ ਹੈ ਲਿਖ ਕੇ ਸ਼ੰਕਾ ਦਾ ਬਾਤੀ ਇੰਟਰਨੈਟ ਤੇ ਸ਼ੰਕਾ ਸ਼ੰਕਾਵਾਂ ਲੋਕਾਂ ਨੂੰ ਦੱਸਦੀਆਂ ਪ੍ਰਾਪਤੀ ਵੀ ਦੱਸੋ ਕੀ ਹੈ ਤੁਹਾਡੇ ਕੋਲ ਪ੍ਰਾਪਤੀ ਕੋਈ ਨਹੀਂ ਦੱਸੀ ਕੀ ਹੈ ਇਹ ਜਿਹੜੇ ਚੰਚਲ ਨੇ ਮਨ ਇਹਨਾਂ ਦੇ ਦਰਸ਼ਨ ਤੋਂ ਵਰਗੇ ਨੇ ਹੋਰ ਨੇ ਇਹਨਾਂ ਨੂੰ ਹੋਰੇ ਦੱਸਣਾ ਚਾਹੀਦਾ ਤੁਹਾਡੇ ਕੋਲ ਪ੍ਰਾਪਤੀ ਕੀ ਹੈ ਜੇ ਤੁਸੀਂ ਚੰਚਲ ਹੋ ਚਤਰਾਈ ਕਿਤੇ ਨਾ ਪਾਇਆ ਚਤਰਾਈ ਕਰਦੇ ਹੋ ਪਾਇਆ ਕੁਛ ਨਹੀਂ ਹੈ ਜੇ ਚਤਰਾਈ ਜੇ ਗੱਲ ਤੁਹਾਡੇ ਤੇ ਅਸੀਂ ਇਲਜ਼ਾਮ ਲਾਉਨੇ ਆ ਤਾਂ ਤੁਸੀਂ ਪ੍ਰਾਪਤੀ ਆਪਣੀ ਦੱਸੋ ਅਸੀਂ ਆਪਣੀ ਪ੍ਰਾਪਤੀ ਨਾਲ ਦੱਸੀ ਜਾਂਦੇ ਤੁਸੀਂ ਦੱਸੋ ਤੁਹਾਡੇ ਕੋਲ ਕੀ ਪ੍ਰਾਪਤੀ ਹੈ ਹੁਣ ਤਾਂ ਇਹ ਹੈ ਕਹਿੰਦਾ ਵੀ ਸਾਧ ਕਿਹੜੇ ਦਾ ਚੇਲਾ ਕਹਿੰਦਾ ਆਟਾ ਦੇਖ ਲੈ ਜਿਹਦੇ ਕੋ ਜ਼ਿਆਦਾ ਮੈਨੂੰ ਨਹੀਂ ਪਤਾ ਮੈਂ ਕਿਹੜੇ ਧੁਣੇ ਦਾ ਚੇਲਾ ਮੈਨੂੰ ਮੰਨਦੇ ਕਿੰਨੇ ਲੋਕ ਨੇ ਆਟਾ ਮੇਰੇ ਕੋ ਜ਼ਿਆਦਾ ਪਿੰਡ ਤੂੰ ਵੜ ਕੇ ਦਿਖਾ ਲਿਆ ਕਿ ਦਿਖਾ ਦੋ ਬੁੱਢੀਆਂ ਆਟਾ ਸੰਗਤ ਨੂੰ ਸੈਟੀਸਫਾਈ ਕੌਣ ਕਰਾਊਗਾ ਸੰਗਤ ਨੂੰ ਸੈਟੀਸਫਾਈ ਕਰਾਇਆ ਪੰਚਮ ਪਾਸ਼ਾ ਨੇ ਧੜੇਬੰਦੀ ਘਰ 'ਚ ਹੋਗੀ ਧੜੇਬੰਦੀ ਕਰਕੇ ਹੋ ਗਈ ਗੁਰੂ ਨਾਨਕ ਦੇ ਸ੍ਰੀ ਚੰਦ ਬਰਾਬਰ ਹੋ ਗਿਆ ਪਰ ਕੋਈ ਨਹੀਂ ਗਈ ਸੁਧਰ ਉਹਦੇ ਨਾਲ ਫੇਲ ਹੋ ਗਏ ਇਹ ਤਾਂ ਪਹਿਲਾਂ ਤੇ ਹੀ ਰਿਹਾ ਕਿਉਂਕਿ ਜਿਹੜਾ ਸੈਟੀਸਫਾਈ ਕਰਾ ਸਕਦਾ ਸੰਗਤ ਨੂੰ ਉਹਦੇ ਮਗਰ ਸੰਗਤ ਰਹਿਣਾ ਦੂਏ ਬਗਰ ਨਹੀਂ ਰਹਿਣੀ ਹਾਂ ਤੁਸੀਂ ਸੈਟੀਸਫਾਈ ਕਰਾਉਣ ਵਾਲੇ ਪਾਸੇ ਆਓ ਹੁਣ ਸ਼ੰਕਾ ਬਥੇਰੀਆਂ ਪਾ ਲੀਆਂ ਤੁਸੀਂ ਸ਼ੰਕਾ ਪੜਨੀ ਔਖੀਆਂ ਨਹੀਂ ਸ਼ੰਕਾ ਜਿਹੜੀਆਂ ਮਰਜੀ ਆਦ ਗੁਰੂ ਗ੍ਰੰਥ ਸਾਹਿਬ ਦੇ ਖਿਲਾਫ ਜਿਹੜੀਆਂ ਮਰਜੀ ਪਾ ਲਓ ਉਹਦੇ ਨਹੀਂ ਪੈ ਸਕਦੀਆਂ ਨੇ ਇਹ ਤੋਂ ਵੱਡੀਆਂ ਜ਼ਿਆਦਾ ਪੈ ਸਕਦੀਆਂ ਨੇ ਸਮਾਧਾਨ ਹੈ ਸੋ ਹੈ ਨਹੀਂ ਇਹਨਾਂ ਕੋਲ ਵੀ ਨਹੀਂ ਹੈ ਜਿਹੜੇ ਬੋਲਦੇ ਨੇ ਉਹਨਾਂ ਦਾ ਜੇ ਸ਼ੰਕਾ ਖੜੀਆਂ ਕਰਨੀਆਂ ਹੋਣ ਜਿਨ੍ਹਾਂ ਦਾ ਸਮਾਧਾਨ ਆਪਾਂ ਨੇ ਕਰ ਲਿਆ ਉਹ ਸ਼ੰਕਾ ਹੋਈ ਸੀ ਸਾਰੀ ਤਾਂ ਹੁਣ ਵੀ ਬਹੁਤ ਨੇ ਉਹ ਤਾਂ ਸਾਫ਼ ਹੁੰਦਾ ਵੀ ਬਾਣੀ ਸੱਚੀ ਨਹੀਂ ਹੈ ਉਹਨਾਂ ਸ਼ੰਕਾ ਬਾਅਦ ਤੋਂ ਸਾਫ ਹੋਈ ਵੀ ਗੁਰਬਾਣੀ ਸੱਚੀ ਨਹੀਂ ਹੈ ਗੁਰਬਾਣੀ ਜੋ ਕਿ ਸੱਚੀ ਹੈ ਆਪਾ ਵਿਰੋਧੀ ਅਰਥ ਕੀਤੇ ਨੇ ਗੁਰਬਾਣੀ ਦੇ ਠੀਕਿਆਂ ਨੇ ਜਿਹੜੇ ਠੀਕਿਆਂ ਨੂੰ ਬੰਦੀ ਬੈਠੇ ਨੇ ਆਪਾ ਵਿਰੋਧੀ ਅਰਥ ਨੇ ਗੁਰਬਾਣੀ ਸੱਚੀ ਨਹੀਂ ਹੈ ਜੇ ਉਹ ਅਰਥ ਠੀਕ ਨੇ ਫਿਰ ਗੁਰਬਾਣੀ ਸੱਚੀ ਨਹੀਂ ਰਹੀ ਹੈ ਇਹਦਾ ਹੀ ਸਮਾਧਾਨ ਕਰਕੇ ਦਿਖਾ ਦੇਣ ਸਾਨੂੰ ਇਸ ਗੱਲ ਦਾ ਜਿਹੜੇ ਟੀਕਾ ਨੂੰ ਸੱਚ ਮੰਨਦੇ ਨੇ ਉਹਨਾਂ ਆਪਾ ਵਿਰੋਧੀ ਗੱਲਾਂ ਨੇ ਜਿੱਤੇ ਆਪਾ ਵਿਰੋਧ ਹੈ ਉਹ ਗੱਲ ਸੱਚੀ ਨਹੀਂ ਹੈ ਤੁਸੀਂ ਕਿਸ ਵੇਲੇ ਤੇ ਸੱਚੀ ਕਹਿੰਦੇ ਹੋ ਇਹਦਾ ਜਵਾਬ ਦੇਣਾ ਨਹੀਂ ਅਸੀਂ ਤਸੱਲੀ ਕਰਾ ਦਾਂਗੇ ਸੱਚੀ ਕਿਉਂ ਆਪਾ ਵਿਰੋਧ ਹੈ ਨਹੀਂ ਕਿਉਂਕਿ ਆਪਾ ਵਿਰੋਧ ਹੈ ਨਹੀਂ ਇਸ ਕਰਕੇ ਸੱਚੀ ਹੈ ਤੁਸੀਂ ਆਦ ਬਰਾਦ ਸਾਹਿਬ ਦਾ ਆਪਾ ਵਿਰੋਧ ਖਤਮ ਕਰਕੇ ਦਿਖਾਓ ਇਹ ਪ੍ਰਾਪਤੀ ਤੁਹਾਡੀ ਫਿਰ ਅਸੀਂ ਮਿਲਾਂਗੇ ਤੁਹਾਡਾ ਪ੍ਰਾਪਤੀ ਹੈ ਤੁਸੀਂ ਪ੍ਰਾਪਤੀ ਦਿਖਾਓ ਕੀ ਪ੍ਰਾਪਤੀ ਕੁਛ ਹੈ ਨਹੀਂ ਸਾਨੂੰ ਵੀ ਪਤਾ ਤੁਹਾਡੇ ਕੋਲ ਕੁਛ ਨਹੀਂ ਰੌਲਾ ਕਿਹੜੀ ਗੱਲ ਦਾ ਪਾਉਂਦੇ ਉਲਟਾ ਹੱਥ ਕੋਕਣ ਕੋ ਆਰਸੀ ਕੀ ਵਾਲੀ ਗੱਲ ਹੈ ਸਾਬਤ ਕਰੋ ਕੀ ਹੈ ਤੁਹਾਡੇ ਕੋਲ ਉਹ ਵਿਦਵਾਨਾਂ ਵਾਲੀ ਲੜਾਈ ਸੀ ਜਦੋਂ ਤੱਕ ਸਾਬਤ ਕਰਨ ਵਾਲੀ ਗੱਲ ਕਿਸੇ ਕੋਲ ਹੈ ਨਹੀਂ ਸੀ ਉਲਟਾ ਸਾਬਤ ਕਰਨ ਵਾਲੀ ਗੱਲ ਹੈ ਜਿਹਦੇ ਕੋਲ ਹੁੰਦਾ ਉਹ ਸਾਬਤ ਕਰਨ ਵਾਲੀ ਗੱਲ ਕਹਿੰਦਾ ਜਿਹਦੇ ਕੋਲ ਕੋਈ ਨਹੀਂ ਸਾਬਤ ਕਰਨ ਵਾਲੀ ਕਹੂ ਕਿਸ ਵੇਸ ਤੇ ਜਦੋਂ ਦੋਵੇਂ ਪਾਸੇ ਝੂਠ ਲੜਦਾ ਹੁੰਦਾ ਰਿਜ਼ਲਟ ਕੋਈ ਨਹੀਂ ਨਿਕਲਦਾ ਜੇ ਸੱਚ ਪ੍ਰਗਟ ਹੁੰਦਾ ਝੂਠ ਖੜਦਾ ਹੀ ਨਹੀਂ ਸਭ ਝੂਠ ਕੀ ਖੜਨ ਝੂਠ ਦੇ ਕਿਤੇ ਪੈਰ ਹੁੰਦੇ ਨੇ ਇਹਨਾਂ ਦੇ ਪੈਰ ਨਹੀਂ ਹਨ ਝੂਠਿਆ ਦੇ ਕਾਲਾ ਨੇ ਜਦੇ ਭੱਜ ਗਿਆ ਪੈਰ ਨਹੀਂ ਸੀ ਝੂਠਾ ਸੀ ਭੱਜ ਗਿਆ ਨਾ ਭੱਜ ਗਿਆ ਇਹ ਤਾਂ ਲੱਗੀ ਵੀ ਨਹੀਂ ਠਿਕਾਣੇ ਉਹਦੇ ਪਹਿਲੇ ਭੱਜ ਗਿਆ ਉਹਨੇ ਕਹਾ ਵੀ ਠੀਕ ਆ ਵੀ ਪਹਿਲੀ ਤਾਂ ਬਚਾ ਕੇ ਮਾਰੀਏ ਦੂਈ ਮਾਰ ਛਾਤੀ 'ਚ ਕੱਖ ਨਹੀਂ ਰਣ ਠੀਕ ਹੋਣ ਕੀ ਕੁਝ ਨਹੀਂ ਉਹ ਤਾਂ ਦੀਆਂ ਚੂੜੀਆਂ ਸੀ ਉਹ ਚੂੜੀਆਂ ਦਾ ਹੀ ਜਾਂਦਾ ਸੀ ਬਚਾ ਜਾਣ ਵਾਲੇ ਨੇ ਕਮਾਰੀ ਢਾਣ ਸੱਤੇ ਚੱਕੀਆਂ ਹੋਈਆਂ ਸੀ ਉਹਦੀਆਂ ਕਹਿੰਦਾ ਕੀ ਆ ਕਹਿੰਦਾ ਇੱਕ ਹੋਰ ਵਾਰ ਤਾਂ ਕੁਝ ਨਹੀਂ ਇੱਕ ਡਾਂਗ ਹੋਰ ਮਾਰਦੇ ਫਿਰ ਕੁਝ ਨਹੀਂ ਐ ਚ ਕਿਉਂ ਦੀਆਂ ਨਾ ਫੁੱਟ ਗਈਆਂ ਇੱਕ ਹੋਰ ਨੇ ਦੱਸ ਜਿਹੜੀਆਂ ਬਾਕੀ ਉਹ ਫੁੱਟ ਜਾਂਦੀਆਂ ਨੇ ਫਿਰ ਕੀ ਕੁਝ ਵੀ ਨਹੀਂ ਇੱਥੇ ਡੋਲ ਦੂਗਾ ਇਹਦੇ ਕੋਲ ਤਾਂ ਉਹ ਕੁਝ ਸੀ ਕਾਲੇ ਹੋਰ ਇਹਨਾਂ ਕੋਲ ਤਾਂ ਉਹੀ ਕੁਝ ਹੈ ਇੱਕ ਲੱਗੀ ਤੇ ਸਾਰੀ ਅਧੀਆਂ ਫੁੱਟ ਗਈਆਂ ਇੱਕ ਲੱਗੀ ਦੂਈ ਲੱਗੀ ਤੇ ਸਾਰੀ ਫੁੱਟ ਜਾਂਦੀ ਫਿਰ ਉਹ ਕੀ ਹੈ ਕੁਝ ਨਹੀਂ ਇਹਨਾਂ ਕੋਲ ਨਹੀਂ ਕੁਝ ਹੈਗਾ ਇਹਨਾਂ ਦੀ ਚਿੰਤਾ ਨਹੀਂ ਸਾਨੂੰ ਤਾਂ ਚਿੰਤਾ ਹੈ ਵੀ ਜਿਹੜਾ ਅਰਥਾਂ ਦੇ ਅਨਰਥ ਹੋਏ ਨੇ ਉਹ ਕਿਵੇਂ ਬਦਲਦੇ ਨੇ ਇਹਦਾ ਕੁੱਤੇ ਭੌਂਕਦੇ ਨੇ ਬਥੇਰੇ ਭੌਂਕੀ ਜਾਂਦੇ ਇਹਨਾਂ ਦਾ ਕੀ ਫਰਕ ਪੈਂਦਾ ਸਾਨੂੰ ਤੇ ਕੁੱਤਿਆਂ ਦਾ ਕੋਈ ਫਰਕ ਨਹੀਂ ਹੈ ਜਦ ਭਾਈ ਅਰਥਾਂ ਦੇ ਅਨਰਥ ਹੋਏ ਨੇ ਕੁੱਤੇ ਤਾਂ ਭੌਂਕਣ ਗਈ ਅਸਲ 'ਚ ਇਹਨਾਂ ਨੂੰ ਪਤਾ ਵੀ ਅਰਥਾਂ ਦੇ ਅਨਰਥ ਹੋਏ ਹੋਏ ਨੇ ਉਹਨਾਂ ਨੂੰ ਵੀ ਪਤਾ ਹੈ ਹਿੰਦੂਆਂ ਨੂੰ ਇਹਨਾਂ ਦੇ ਠੀਕ ਨਹੀਂ ਹੋਣੇ ਰੌਲਾ ਪਾ ਦੋ ਉਹ ਠੀਕ ਹੋ ਚੁੱਕੇ ਨੇ ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਹੋ ਚੁੱਕੇ ਨੇ ਇਹ ਤਾਂ ਅਮਰੀਕਾ ਵਾਲੀ ਪੈਟੈਂਟ ਵਾਲੀ ਗੱਲ ਉਹਨੂੰ ਕਾ ਸੀਗਾ ਵੀ ਸਾਡੇ ਦਾ ਜਵਾਬ ਨਹੀਂ ਹੈ ਉਹਨੂੰ ਗੋਲੇ ਦਾ ਨਹੀਂ ਸੀ ਪਤਾ ਵੀ ਬਣ ਗਿਆ ਰਸ਼ੀ ਵਾਲਾ ਜਦੋਂ ਬਣ ਗਿਆ ਫਿਰ ਉਹਦੀ ਕੀਮਤ ਖਤਮ ਹੋ ਗਈ ਇਹ ਤਾਂ ਸਮਝਦੇ ਨੇ ਸਾਡੀਆਂ ਗੱਲਾਂ ਦਾ ਜਵਾਬ ਨਹੀਂ ਹੈ ਇਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਤੋਂ ਗਾਹਾਂ ਦੇ ਬਹੁਤ ਕੁਝ ਹੈ ਉਹ ਲੱਭ ਲਿਆ ਉਹ ਗੱਲਾਂ ਗਈਆਂ ਦੂਰ ਪਿਛੇ ਰਹਿ ਗਈਆਂ ਉਹ 50 ਸਾਲ ਪੁਰਾਣੀਆਂ ਗੱਲਾਂ ਹੋ ਗਈਆਂ ਹੁਣ 50 ਸਾਲ ਤੇ ਬਾਅਦ ਇਹ ਕੁਝ ਖੋਜਿਆ ਸਭ ਕੁਝ ਮਿਲ ਗਿਆ ਸਾਨੂੰ ਸਾਰਿਆਂ ਨੂੰ ਸਮਝਾ ਦਾਂਗੇ ਦਿਖਾ ਦਾਂਗੇ ਤੁਸੀਂ ਦਿਖਾਇਆ ਤੁਹਾਡੇ ਕੋ ਕੀ ਹੈ ਤੁਹਾਡੇ ਨਾਲ ਖੋਟ ਨਹੀਂ ਮਿਲਣੀ ਟਿਕੜ ਨੂੰ ਕੋਈ ਖੋਟ ਨਹੀਂ ਮਿਲਣੀ ਜਾਂ ਫਲਾਟਾ ਉਹਦਾ ਖੋਟ ਸਾਰੀਆਂ 'ਚ ਪਾਣੀ ਪੈ ਜਾਂਦਾ ਨਾ ਤੇ ਦਰਖਤਾਂ ਦੇ ਜੜਾਂ ਨੂੰ ਤੁਹਾਨੂੰ ਛੱਡਾਂਗੇ ਸਾਡੇ ਦੀ ਚੂਹੇ ਚੜ ਜਾਂ ਦਰਖਤਾਂ ਦੇ ਕੋਈ ਛੱਡਦਾ ਸਹੀ ਇਹ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ ਇਹ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ ਉਹ ਚਤਰਾਈਆਂ ਥੋੜੀਆਂ ਦੱਸੋ ਕੀ ਪਾਇਆ ਤੁਸੀਂ ਸਾਫ ਗੱਲ ਹੈ ਜੇ ਚਤਰਾਈਆ ਪਾਇਆ ਕੁਝ ਨਹੀਂ ਤੁਸੀਂ ਜੇ ਪਾਇਆ ਤਾਂ ਦਿਖਾਓ ਕੀ ਹੈ ਜੇ ਪਾਇਆ ਤਾਂ ਦਿਖਾਓ ਕੀ ਹੈ ਨਹੀਂ ਚਲਾ ਚਦਰਾਈ ਕਿਨਾਂ ਨੇ ਪਾਇਆ ਤੁਹਾਡੇ ਤੇ 100% ਦੀ ਟੋਕੀ ਗੱਲ ਚਤਰਾਈ ਨਾ ਪਾਇਆ ਕਹਣਾ ਤੂੰ ਸੁਣ ਵਣ ਮੇਰਿਆ ਉਦੋਂ ਵੀ ਸੀ ਅਨੰਦ ਅਨੰਦ ਕਹਿਣ ਵਾਲੇ ਇਹ ਜਿਹੀ ਸੀ ਜਿਹਨਾਂ ਨੂੰ ਕਹਿ ਰਹੇ ਨੇ ਗੁਰੂ ਅਮਰਦਾਸ ਜੀ ਉਹਨੇ ਜਿਹੜਾ ਅਨੰਦ ਅਨੰਦ ਕਹਿੰਦੇ ਉਹ ਜਿਹੀ ਸੀ ਦਰਸ਼ਨ ਸੋ ਵਰ ਗਈ ਅਸੀਂ ਸਭ ਕੋ ਪਾ ਲਿਆ ਸਭ ਕੋ ਕਹਿ ਪਾਇਆ ਆਪੋ ਸਭ ਕੋ ਪੂਰਾ ਆਪੋ ਹੋਵੇ ਘਟਨਾ ਕੋ ਆਖਾ ਇਹ ਜਿਹੀ ਸੀ ਪਰ ਜਦ ਪਤੰਦਰ ਪੈਦਾ ਹੋਇਆ ਉਹਨੇ ਸਾਰੇ ਚੱਕਦਾ ਪਰਦਾ ਉਹਦਾ ਥੱਲੇ ਦੇਖ ਲੋ ਕੀ ਹੈ ਚਤਰਾਈ ਨਾ ਪਾਇਆ ਕਿਨੇ ਤੁਸ ਨੂੰ ਮਨ ਭੇਰਿਆ ਚਾਹੇ ਆਪਣੇ ਮਨ ਨੂੰ ਸੰਬੋਧਨ ਕਰਦੇ ਨੇ ਚਤਰਾਈ ਨੂੰ ਕਿਸੇ ਨੇ ਨਹੀਂ ਪਾਇਆ ਤੂੰ ਚਤਰਾਈ ਛੱਡ ਦੇ ਦੁਨੀਆ ਚਤਰਾਈ ਕਰਦੀ ਰਹੇ ਪ੍ਰਾਪਤੀ ਕੁਝ ਨਹੀਂ ਹੈ ਚਤਾਈ ਦੇ ਵਿੱਚ ਸਦਾਈ ਕਰਨ ਦੀ ਕੋਈ ਲੋੜ ਨਹੀਂ ਜਿਹੜੀ ਕੀ ਨਾ ਕੋ ਪ੍ਰਾਪਤੀ ਦੀ ਨੁਕਸਾਨ ਹੈ ਚੁੱਕ ਕਰੀਏ ਕਿਉਂ ਕਰੀ ਕਿਉਂ ਨਾ ਛੱਡਦੀ ਕਬੀਰ ਵੀ ਕਹਿੰਦਾ ਚਤਰਾਈ ਹੱਥ ਘੜੀ ਹਰ ਜਾ ਪਏ ਹਿਰਦੇ ਬੋਲੇ ਉਹ ਰਾ ਗੱਲਾਂ ਨਾਲੋਂ ਇਹ ਕਿਤਾਬਾਂ ਲਿਖਣ ਨਾਲ ਹੋਰ ਕੁਝ ਬਕਵਾਸ ਕਰਨਾ ਆਪਣੇ ਅੰਦਰ ਹੀ ਖੋਜ ਲੋ ਹਰ ਹਿਰਦੇ 'ਚ ਉਹੀ ਖੋਜ ਲੋ ਉਹਦੇ ਬਾਰੇ ਦੱਸ ਦੋ ਕੀ ਹੈ ਕਿਉਂ ਟਾਈਮ ਵੇਸਟ ਕਰਦੇ ਹੋ ਜਿੰਨਾ ਉਹਦਾ ਨੱਠ ਭੱਜ ਕਰਦੇ ਹੋ ਇਧਰ ਅੱਧੀ ਉਹ ਕਰ ਲੋ ਬਹਿ ਕੇ ਡੱਕ ਕੇ ਕੁਛ ਨਹੀਂ ਬਣਨਾ ਹੈਗਾ ਇਹਨਾਂ ਗੱਲਾਂ ਚੋਂ ਹਰ ਜਬ ਹਿਰਦੇ ਵਾਂ ਉਹ ਹਿਰਦੇ ਜਹਾਰ ਹੈ ਉਹ ਤਾਂ ਜਪਦਾ ਨਹੀਂ ਭੱਜਿਆ ਫਿਰਦਾ ਕਦੇ ਕਦੇ ਕਦੇ ਕਦੇ ਇਸ ਤੇ ਜਾਣੇ ਮਾਇਆ ਕਰ ਦੂ ਬਲ ਟਿੱਡੀ ਨਹੀਂ ਉਹ ਇਹ ਮਾਇਆ ਮੋਹਣੀ ਜਿਹੜੇ ਇਹ ਤੋਂ ਭਰਮ ਭਲਾਇਆ ਇਹ ਮਾਇਆ ਮੋਹਣੀ ਅਸਲ ਚ ਮਾਇਆ ਮੋਹਣੀ ਦੀ ਗੱਲ ਹੈ ਨਾ ਆਪਾਂ ਦਾ ਮਾਇਆ ਦਾ ਪਾਇਆ ਹੈ ਨਿਗਾਹ ਤਾਂ ਗੋਲਕ ਆ ਸਾਰਿਆਂ ਦੀ ਆ ਵੀ ਇਹੀ ਗੱਲ ਆ ਇਹ ਮਾਇਆ ਮੋਹਣੀ ਜਿਨੇ ਤੋਂ ਪਰਮ ਭਲਾਇਆ ਓਏ ਆ ਮਾਇਆ ਗੋਲ ਕਨੇ ਭਲਾਇਆ ਤੁਹਾਨੂੰ ਪਰਮ ਚ ਤਾਂ ਭੱਜੇ ਫਿਰਦੇ ਹੋ ਕਦੇ ਕਦੇ ਕਦੇ ਕਦੇ ਵੀ ਭੜਕਾ ਕੇ ਲੋਕਾਂ ਨੂੰ ਕਰਾ ਕੇ ਨਾ ਬਰਗਲਾ ਕੇ ਵੋਟਾਂ ਲੈ ਕੇ ਆ ਜਿਹੜੀ ਸ਼ਰਮਣੀ ਕਮੇਟੀ ਦਾ ਕਬਜ਼ਾ ਕਰ ਲਈਏ ਹੋਰ ਕੋਈ ਰੌਲਾ ਨਹੀਂ ਹੈ ਕਿਸੇ ਗੱਲ ਦਾ ਪਤਾ ਤੁਹਾਨੂੰ ਵੀ ਹੈ ਵੀ ਕੋਈ ਵੀ ਗੱਲ ਗਲਤ ਨਹੀਂ ਹੈ ਇਹ ਤਾਂ ਭੜਕਾਉਣ ਵਾਸਤੇ ਕਰਦੇ ਨੇ ਸਭ ਪਤਾ ਉਹਨਾਂ ਨੂੰ ਵੀ ਠੀਕ ਹੈ ਸਭ ਕੁਝ ਹੁਣ ਕੋਈ ਮੁੱਦਾ ਤਾਂ ਚਾਹੀਦਾ ਹੀ ਹੈ ਨਾ ਇਹ ਭਰਮ ਚ ਬੁਲਾਇਆ ਹੈ ਤੁਹਾਨੂੰ ਆਇਆ ਨੇ ਔਰ ਇਹ 250 ਕਰੋੜ ਦਾ ਹੁੰਦਾ ਨਾ ਬਜਟ ਉਹ ਨਹੀਂ ਟਿਕਣ ਦਿੰਦਾ ਕਿਸੇ ਤਰੀਕੇ ਨਾਲ ਇਹਦਾ ਤੇ ਸਾਡਾ ਹੱਥ ਆ ਜਾਏ ਸਮਝਿਆ ਨਹੀਂ ਇਹਦਾ ਤੇ ਆਉਣਾ ਨਹੀਂ ਗੁਰੂ ਦੇ ਜਿਹਦੇ ਗੁਰੂ ਦੇ ਹੀ ਦੁੱਖੀ ਨੇ ਗੁਰੂ ਆਉਣ ਦਿੰਦਾ ਉਹ ਤੁਸੀਂ ਦਾ ਗੁਰੂ ਦੇ ਅੱਜ ਦੁੱਖੀ ਹੋ ਤੁਹਾਨੂੰ ਕੌਣ ਕੌਣ ਲੋੜਦੇ ਤੂੰ ਲਵੇ ਤੁਹਾਨੂੰ ਨਹੀਂ ਚਾਹੇ ਦੂਏ ਕਿੰਨੇ ਹੀ ਬਾੜੇ ਨੇ ਤੁਹਾਡੇ ਨੂੰ ਜੰਗੇ ਨੇ ਦੂਏ ਸਾਰੇ ਹੀ ਬਾੜੇ ਨੇ ਚਾਹੇ ਗੁਰੂ ਵਾਲੇ ਤਾਂ ਹੈ ਗੁਰੂ ਨੂੰ ਤਾਂ ਮੰਨਦੇ ਨੇ ਗੁਰੂ ਆਪਣੇ ਨੂੰ ਹਰਾਉ ਤੁਹਾਨੂੰ ਕਾਹਦੇ ਖੜਾਉ ਬੇਈਮਾਨਾਂ ਨੂੰ ਜਿਹੜੇ ਗੁਰੂ ਦੇ ਹੀ ਦੁਖੀ ਨੇ ਉਹ ਆਪਣਾ ਮੁੰਡਾ ਚਾਹੇ ਨਲਾਇਕ ਵੀ ਹੋਵੇ ਆਪਣਾ ਤਾਂ ਹੈ ਨਾ ਉਹ ਪਿਓ ਨੂੰ ਪਿਓ ਤਾਂ ਮੰਨਦਾ ਉਹਨੂੰ ਕਹਦੇ ਤੁਹਾਨੂੰ ਗੁਰੂ ਕੇ ਮਿਲਵੇ ਆਉਣ ਦੇ ਦੂ ਗੁਰੂ ਨਾਲ ਨਹੀਂ ਤੁਹਾਨੂੰ ਲਵੇ ਆਉਣ ਦੇਣਾ ਸੰਗਤ ਗੁਰੂ ਦੇ ਨਾਲੇ ਹੁੰਦੀ ਹੈ ਕਲਾ ਤਾਂ ਉਹਦੀ ਵਰਤਦੀ ਹੁੰਦੀ ਹੈ ਕਲਾ ਕਿਹਦੀ ਵਰਤਦੀ ਸਭ ਦਾ ਦਰੋਸੇ ਉਸੇ ਦੀ ਕਲਾ ਹੈ ਮਾਇਆ ਤਾਂ ਮੋਹਣੀ ਤਨੇ ਕੀਤੀ ਜੇ ਠਗੌਲੀ ਪਾਈਆ ਮਾਇਆ ਮੋਹਣੀ ਕੀਤੀ ਕਿਨੇ ਮਾਇਆ ਦਾ ਮੋਹ ਪੈਦਾ ਕਿਨੇ ਕੀਤਾ ਅੰਦਰ ਇਹ ਠੱਗੀ ਕਿਨੇ ਲਾਈ ਆ ਉਹ ਪਛਾਣ ਲੋ ਥੋੜੀ ਮੱਤ ਕਿਨੇ ਮਾਰੀ ਆ ਉਹ ਵੀ ਪਛਾਣ ਲੋ ਅਸਾਂ ਦੇ ਦੂਜਿਆਂ ਨੂੰ ਸਿੱਖਿਆ ਦੇਣ ਵਾਸਤੇ ਤੁਹਾਡੀ ਮੱਤ ਮਾਰੀ ਹੈ ਇਸ ਤਰ੍ਹਾਂ ਕੋਈ ਹੋਰ ਨਾ ਪਵੇ ਭਲਾਈ ਵਾਲੇ ਦਾ ਜਿਹੜਾ ਕਾਦੇ ਵਾਸਤੇ ਨੇ ਸ਼ਰੀਫ ਆਦਮੀ ਜਿਹੜਾ ਥਾੜੇ ਕਾਦੇ ਵਾਸਤੇ ਨੇ ਸ਼ਰੀਫ ਆਦਮੀ ਤਾਂ ਸਿੱਖਿਆ ਲੈ ਲੈਂਦੇ ਨੇ ਵੀ ਭਾਈ ਇਹ ਕੰਮ ਦਾ ਨਤੀਜਾ ਹੋਊਗਾ ਪਾਣ ਕੇ ਬੇਇੱਜ਼ਤੀ ਹੋਊਗੀ ਮੂੰਹ ਕਾਲਾ ਹੋਊਗਾ ਬਦਨਾਮੀ ਹੋਊਗੀ ਜੇਲ੍ਹ ਹੋਊਗੀ ਪੈਸੇ ਲੱਗਣਗੇ ਬੁਰਾ ਕੰਮ ਨਹੀਂ ਲੋ ਗਲਤ ਕੰਮ ਨਹੀਂ ਲੋ ਗੈਰ ਸਮਾਜਿਕ ਕੰਮ ਨਹੀਂ ਲੋ ਉਹ ਸ਼ਰੀਫ ਆਦਮੀ ਹੈ ਜਿਹੜੇ ਉਹਦੇ ਨੇ ਨਾ ਆ ਜਿਹੜੇ ਬਦਮਾਸ਼ ਨੇ ਇਹਨਾਂ ਨੂੰ ਦੇਖ ਕੇ ਸਿੱਖਿਆ ਲੈ ਲੈਂਦੇ ਉਧਰ ਜਾਂਦੇ ਹੀ ਨਹੀਂ ਇਸ ਕਰਕੇ ਥੋਤੋ ਬੁਰਾ ਕੰਮ ਕਰਾ ਲਿਆ ਦੂਏ ਨੂੰ ਸਿੱਖਿਆ ਮਿਲ ਜੂ ਇਹਦਾ ਬਣਾ ਹੁੰਦਾ ਮਾਂ ਦਾ ਬੋੜੀ ਤਨੇ ਕੀਤੀ ਜਿੰਨ ਢਗੌਲੀ ਇਹ ਢੋਲੀ ਹੈ ਥੋੜੇ ਨਾਲ ਢੱਕੀ ਹੋ ਗਈ ਥੋਤੋਂ ਉਲਟਾ ਕੰਮ ਕਰਾ ਲਿਆ ਸਿੱਖਿਆ ਦੂਜਿਆਂ ਨੂੰ ਮਿਲ ਜਾਣੀ ਹੈ ਥੋੜਾ ਜੀਵਨ ਖਰਾਬ ਹੋ ਜਾਣਾ ਥੋੜੀ ਜਿਹੜਾ ਕੋ ਮਿਲੂ ਦਿਖਾ ਦਿਓ ਬਾਅਦ ਚ ਅੱਗੇ ਜਿਹੜਾ ਸ੍ਰੀ ਚੰਦ ਨੂੰ ਮਿਲ ਗਿਆ ਦਿਖਾ ਦੇਵੇ ਅੱਗੇ ਜਿਹੜਾ ਰਾਮ ਰਾਏ ਨੂੰ ਮਿਲ ਗਿਆ ਦਿਖਾ ਦੇਵੇ ਅੱਗੇ ਜਿਹੜਾ ਧੀਰ ਬਲੀਏ ਨੂੰ ਮਿਲ ਗਿਆ ਦਿਖਾ ਦੇਣ ਕੀ ਹੈ ਉਹੀ ਕੋ ਤੁਹਾਨੂੰ ਮਿਲਣਾ ਜਿਹੜਾ ਉਹਨਾਂ ਨੂੰ ਮਿਲਿਆ ਨਾਮਧਾਰੀਆਂ ਨੂੰ ਕੀ ਮਿਲਿਆ ਦਿਖਾ ਦੇਣ ਕਿਸੇ ਨੂੰ ਕੁਝ ਨਹੀਂ ਮਿਲਿਆ ਗੁਰੂ ਦੀ ਵਿਰੋਧ ਕਰਕੇ ਗੁਰੂ ਘਰ ਦਾ ਵਿਰੋਧ ਕਰਕੇ ਕਿਸੇ ਨੂੰ ਕੁਝ ਨਹੀਂ ਮਿਲਿਆ ਸੰਗਤ ਨਹੀਂ ਗੁਰੂ ਨਾਲ ਟੁੱਟਦੀ ਹੁੰਦੀ ਸੰਗਤ ਗੁਰੂ ਦੇ ਨਾਲ ਰਹਿੰਦੀ ਹੈ ਸ਼ਮਤਾ ਨਿਕਲ ਜੂਗੀ ਪਿਛਲੇ ਕਦੇ ਪਾਗਲ ਸੀ ਜਿਨ੍ਹਾਂ ਦੇ ਸਿਰ ਹਰ ਵਾਰ ਥੇੜੀ ਦੇ ਰਹਿੰਦੇ ਸੀ ਓਏ ਉਹਨੇ ਨਹੀਂ ਵਿਰੋਧ ਕੀਤਾ ਜਿਹੜਾ ਥੇੜੀ ਦੇ ਸਿਰ ਰੱਖ ਕੇ ਲੜਿਆ ਦਾ ਉਹਨਾਂ ਦਾ ਵਿਰੋਧ ਉਹਨੇ ਨਹੀਂ ਕੀਤਾ ਇਹ ਜਿਹੀਆਂ ਗੱਲਾਂ ਤਾਂ ਉਹ ਨਹੀਂ ਸੀ ਕਰਦੇ ਤੁਸੀਂ ਜ਼ਿਆਦਾ ਜੰਪੇ ਉਹ ਕਾਮਯਾਬੀ ਆ ਹੈ ਕਾਮਯਾਰੀ ਹੁੰਦੀ ਹੋਰ ਇਹ ਜੀ ਕਾਮਯਾਬੀ ਨੂੰ ਕੌਣ ਪੁੱਛਦਾ ਹੈ ਨੂੰ ਕੋਈ ਚੰਗਾ ਸਮਝਦਾ ਹੁੰਦਾ ਤਾਂ ਕਾਮਯਾਬੀ ਹੈ ਕੁਰਬਾਨ ਕੀਤਾ ਤਿਸੇ ਵਿਟੋਂ ਜਿਨ ਮੋਹ ਮਿੱਠਾ ਲਾਇਆ ਕੁਰਬਾਨ ਕੀਤਾ ਤਿਸੇ ਵਿਟੋਂ ਜਿਨ ਮੋਹ ਮਿੱਠਾ ਲਾਇਆ ਉਹ ਕਹਿੰਦੇ ਸੀ ਨਾ ਕੁਰਬਾਨ ਦੇਖੋ ਕਿੰਨੀ ਮਤ ਵਾਰੀ ਹੈ ਐਡੇ ਐਡੇ ਸਮਝਦਾਰ ਹੋ ਕੇ ਕਿਹੜੇ ਰਾਹ ਪੈ ਗਏ ਵੱਤੇ ਮਾਰਤੀ ਨਾ ਇਹਨਾਂ ਬਦਵਾਰੀ ਹੋ ਤੇ ਕਰਵਾ ਲੋ ਸੀ ਸਮਝਦਾਰਾਂ ਦੇ ਇਹ ਜਿਹਾ ਕੰਮ ਕਰਾ ਰਿਹਾ ਜਿਹੜਾ ਬੇਸਮਝ ਵੀ ਨਹੀਂ ਕਰਦੇ ਸਮਝਦਾਰ ਉਹ ਕੰਮ ਕਰਦੇ ਉਹ ਬੇਇੱਜ਼ਤੀ ਇਹਨਾਂ ਨੇ ਕਰਾ ਲੈਣੀ ਹੈ ਜਿਹੜਾ ਬੇਵਕੂਫ ਨਹੀਂ ਕਰਾ ਸਕਦਾ ਬੇਇੱਜ਼ਤੀ ਬੇਵਕੂਫ ਤਾਂ ਬੇਵਕੂਫ ਹੀ ਰਾਹ ਨਹੀਂ ਪੈਂਦਾ ਸਮਝਦਾਰ ਹੋ ਕੇ ਉਹ ਰਾਹ ਪੈ ਗਏ ਔਰ ਚਿੱਟਾ ਨਹੀਂ ਨਾ ਬੇਇੱਜ਼ਤੀ ਵਾਲਾ ਰਸਤਾ ਫਿਰ ਵੀ ਨਹੀਂ ਹਟਦਾ ਕੌਣ ਨਹੀਂ ਹਟਣ ਦਿੰਦਾ ਕੀ ਗੱਲ ਹੈ ਪਰ ਇਹੀ ਅਠਗੋਲੀ ਪਾਇਆ ਜਿਹੜਾ ਹਟਾ ਨਹੀਂ ਨਾ ਦਿੰਦਾ ਉਹ ਤਾਂ ਕੁਰਬਾਨ ਜਾਂਦੇ ਕਹਿੰਦੇ ਇਹ ਕੀ ਜਾਣਨ ਕੀ ਹੋ ਰਿਹਾ ਪਿੱਛੇ ਇਹਨਾਂ ਦੇ ਇਹਨਾਂ ਨੂੰ ਕੌਣ ਲੈ ਜਾ ਰਿਹਾ ਹੈ ਇਹਨਾਂ ਨੂੰ ਕੀ ਪਤਾ ਹੈ ਤੇ ਆਪੇ ਰਚਦੇ ਨੇ ਰਚਾਉਣ ਵਾਲਾ ਡੋਰੀ ਜੀ ਦੇ ਹੱਥ 'ਚ ਹੈ ਉਹ ਚ ਆਪ ਨੱਚਦਾ ਰਜਨਾ ਦਾ ਨੱਥ ਪਾਈ ਹੁੰਦੀ ਹੈ ਨੱਕ 'ਚ ਉਹ ਨੱਕ ਵਾਲੀ ਨੱਥ ਨਾ ਨੂੰ ਪਤਾ ਇਹਨਾਂ ਦੀ ਕਰਤਾ ਨਾ ਨਾ ਕਰਦਾ ਦਿਖਾ ਸਵਾਂ ਤੇ ਕਰਤ ਤੱਕ ਕਰਤ ਧੱਕੇ ਨਾਲ ਲਗਾਈ ਜਾਂਦੀ ਹੈ ਕਰਤ ਬਣਾ ਲਈ ਇਹ ਹੁਕਮ ਦਾ ਵਿਰੋਧ ਕਰਨਾ ਹੀ ਕਰਤ ਬਣਾ ਲਈ ਇਹਦੇ ਜਾਲੀਏ ਪੈਸੇ ਮਿਲਦੇ ਨੇ ਅਖਬਾਰ ਚੱਲ ਜੂ ਕਿਸੇ ਨੂੰ ਪੈਸੇ ਮਿਲ ਜਾਣਗੇ ਕਿਸੇ ਨੂੰ ਕੁਝ ਮਿਲ ਜੂ ਇਹ ਕਰਤ ਬਣਾ ਲਈ ਲੋਕਾਂ ਨੇ ਤੇ ਰੋਟੀ ਦਾ ਸਾਧਨ ਬਣਾ ਲਿਆ ਇਹਨੂੰ ਉਹ ਤਾਂ ਕਾਲ ਆਉਂਦੀ ਹੈ ਵਿੱਚੋਂ ਕਰਤਾ ਤਾਂ ਤੇ ਹਾਂਜੀ ਕਹੇ ਨਾਨਕ ਮਨ ਚੰਚਲ ਚਿਤਰਾਈ ਕਿਨਾਂ ਨੇ ਪਾਇਆ ਕਹੇ ਨਾਨਕ ਮਨ ਚੰਚਲ ਚਿਤਰਾਈ ਕਿਨਾਂ ਨੇ ਪਾਇਆ ਗੁਰਬਾਣੀ ਦਾ ਕਹਿੰਦੀ ਆ ਵੀ ਪ੍ਰਾਪਤੀ ਕੁਝ ਨਹੀਂ ਹੋਣੀ ਚੰਚਲਤਾ ਨਾਲ ਚੰਚਲਤਾ ਨਾਲ ਕੋਈ ਚਿਤਰਾਈ ਨਹੀਂ ਕੁਝ ਨਹੀਂ ਕਿਸੇ ਨੇ ਪਾਇਆ ਬਤੇਰੇ ਚੰਚਲ ਪਹਿਲਾਂ ਪੈਦਾ ਹੋਏ ਨੇ ਰਣ ਨਾਲ ਕੁਛ ਕੁਝ ਨਿਵਰਤਾ ਨਾਲ ਕੁਝ ਮਿਲਦਾ ਤੁਹਾਡੀ ਨਿਵਰਤਾ ਦਾ ਨਿਵਰਤਾ ਜਿਹੜੀ ਆ ਤੁਹਾਡੀ ਉਹ ਵੀ ਚੰਚਲਤਾ ਹੀ ਹੈ ਇਹ ਨੰਬਰਤਾ ਨਾ ਸਾਡੀ ਉਹ ਵੀ ਚੱਲ ਚਲਦਾ ਹੀ ਹੈ ਨੰਬਰਤਾ ਨਹੀਂ ਹੈ ਉਹ ਉਹ ਵੀ ਚੱਲ ਚਲਦਾ ਹੈ ਝਲਕਦੀ ਹੈ ਵਿੱਚੋਂ ਹਾਂਜੀ